ਇੱਕ ਫਿੱਕਾ ਨਾ ਗਲਾਏ ਸਭ ਨਾ ਮੈਂ ਸੱਚਾ ਧਣੀ ਇੱਕ ਫਿੱਕਾ ਨਾ ਗਾਲ ਆਏ ਗਲਾਏ ਨਹੀਂ ਗਾਲ ਆਏ ਇੱਕ ਫਿੱਕਾ ਨਾ ਗਾਲ ਆਏ ਸਭ ਨਾ ਮੈਂ ਸੱਚਾ ਧਣੀ ਗਾਲ ਆਏ ਹੋਰ ਆ ਜੇ ਗਲਾਏ ਹੋਵੇ ਤਾਂ ਗਲ ਜਾਣ ਨੂੰ ਕਹਿੰਦੇ ਨੇ ਗਾਲ ਆਏ ਗੱਲ ਨੂੰ ਕਹਿੰਦੇ ਨੇ ਗਾਲ ਆਏ ਗਾਲ ਆਏ ਗਲ ਦੇ ਵਿੱਚੋਂ ਨਹੀਂ ਆਉਂਦਾ ਬਾਹਰ ਕੋਈ ਕੱਚੀ ਬਾਣੀ ਬਾਹਰ ਨਹੀਂ ਨਿਕਲਦੀ ਉਗਲਦਾ ਉਗਲਣਾ ਹੁੰਦਾ ਬਾਹਰੋਂ ਅੰਦਰੋਂ ਬਾਹਰੋਂ ਉਗਲਣੀ ਗੱਲ ਇਹਨੂੰ ਗਾਲ ਆਏ ਕਹਿੰਦਾ ਜੋ ਬਾਹਰ ਨੂੰ ਆਉਂਦੀ ਹੈ ਜਿਹੜੀ ਚੀਜ਼ ਹੈ ਉਲਟੀ ਆਉਂਦੀ ਹੈ ਜਿਵੇਂ ਆਪਾਂ ਨੂੰ ਸਭਨਾ ਮੈਂ ਸੱਚਾ ਧਣੀ ਸਭਨਾ ਮੈਂ ਸੱਚਾ ਧਣੀ ਸਪਨਾ ਦੇ ਵਿੱਚ ਜਿਹੜਾ ਸੱਚਾ ਧਣੀ ਹੈ ਇੱਕ ਵੀ ਗੱਲ ਤੁਹਾਡੇ ਅੰਦਰੋਂ ਕੱਚੀ ਨਹੀਂ ਨਿਕਲ ਹੁੰਦਾ ਉਧਰੋਂ ਇਹ ਨਿਸ਼ਾਨੀ ਹੈ ਜੇ ਕੱਚੀ ਗੱਲ ਨਿਕਲਦੀ ਹੈ ਅਜੋ ਉਹਨੇ ਆਪਣੀ ਡਿਊਟੀ ਤੇ ਆਇਆ ਨਹੀਂ ਉਹ ਡਿਊਟੀ ਤੇ ਬੈਠਿਆ ਨਹੀਂ ਪਹਿਲਾਂ ਆਪੇ ਗੱਲ ਲੱਗ ਗਿਆ ਇੱਕ ਪਹਿਲਾਂ ਆਪੇ ਨੂੰ ਆਪੇ ਡੋਂਡੋਗਾ ਲਾਗੇ ਨਿਆਣੇ ਵਾਜਾ ਉਹ ਵਾਜਾ ਵਜਾਉਣ ਵਾਲਾ ਆਇਆ ਹੀ ਨਹੀਂ ਔਰ ਸਾਜ ਵਜਾਉਣੇ ਆਪ ਹੀ ਲੱਗੇ ਉੱਥੇ ਇੱਕ ਫਿੱਕਾ ਨਾ ਗਾਲ ਆਏ ਸਭਨਾ ਮੈਂ ਸੱਚਾ ਧਣੀ ਜਿਹੜਾ ਸੱਚਾ ਧਣੀ ਆ ਉਹ ਤੋਂ ਨਹੀਂ ਕੋਈ ਫਿੱਕੀ ਗੱਲ ਨਿਕਲਦੀ ਹਾਂ ਕਿਉ ਨਾ ਕਹੀ ਠਾਏ ਮਾਨਕ ਸਭ ਅਮੋਲ ਹੈ ਫਿਰ ਦੂਜੀ ਗੱਲ ਹੈ ਕਿਸੇ ਦਾ ਹਿਰਦਾ ਨਹੀਂ ਤੋੜਦਾ ਦਿਲ ਨਹੀਂ ਤੋੜਦਾ ਹੈ ਉਹ ਹਿਰਦਾ ਨਾ ਕਹੀ ਠਾਏ ਹੈ ਉਹ ਨਾ ਕਹੀ ਠਾਏ ਢਾਏ ਮੋਲਵੇ ਢਾਏ ਢਾਏ ਲਫ਼ਜ਼ਾਂ ਬਾਬਾ ਢਾਏ ਲਿਖਿਆ ਉਹ ਠਾਏ ਉਹ ਕਹਿੰਦਾ ਆਪਾਂ ਢਾਏ ਕਹਿੰਦੇ ਆ ਇੱਥੇ ਹਿਰਦਾ ਨਹੀਂ ਤੋੜਦਾ ਢਾਉਂਦਾ ਦਿਲ ਨਹੀਂ ਢਾਉਂਦਾ ਕਿਸੇ ਦਾ ਤੋੜਦਾ ਬਿਨਾ ਹੋਵੇ ਤੇਰੇ ਦਾ ਬਸ ਦੀ ਗੱਲ ਹੀ ਨਹੀਂ ਹੈ ਮਾਨਕ ਸਭ ਉਹ ਮੋਲਵੇ ਵੀ ਤੂੰ ਨਹੀਂ ਐ ਨਹੀਂ ਕਹਿੰਦਾ ਉਹ ਕਹਿੰਦਾ ਕਾਗੋ ਹੰਸ ਕਰੇ ਕਾਗੋ ਹੰਸ ਕਰੇ ਵਾਲੀ ਗੱਲ ਇੱਥੇ ਗਈ ਸਮਝਣ ਤੂੰ ਕਾਗ ਨੂੰ ਵੀ ਕਹਤਾ ਵੀ ਤੈਨੂੰ ਵੀ ਹੰਸ ਬਣਾਵਾਂਗੇ ਬੈਠ ਤੇ ਇਹ ਨਹੀਂ ਕਹਿੰਦਾ ਨਾ ਬਈ ਇਹ ਮਰੀਜ਼ ਤਾਂ ਹੁਣ ਤੂੰ ਉੱਥੇ ਲੈ ਜਾ ਇਹਦਾ ਦਿਲ ਹੀ ਰੋੜਦਾ ਇਹ ਮਰੀਜ਼ ਤਾਂ ਤੂੰ ਪੀਜੇ ਹੀ ਲੈ ਜਾ ਪੀਜੇ ਹੀ ਕਹਿੰਦਾ ਕਿਤੇ ਹੋਰ ਲੈ ਜਾ ਉਹ ਨਹੀਂ ਕਹਿੰਦਾ ਕਹਿੰਦਾ ਬੈ ਜਾ ਕਿਤੇ ਹੋਰ ਰੈਫਰ ਨਹੀਂ ਕਰਦਾ ਹਾਂ ਰੈਫਰ ਕਰਦਾ ਕਰ ਉਹ ਤੋਂ ਬੜਾ ਹਸਪਤਾਲੇ ਕੋਈ ਨਹੀਂ ਹੈ ਬਹਿ ਜਾ ਦਵਾਈ ਉਹੀ ਹੈ ਤੂੰ ਹਜਮ ਤੇਰੇ ਹੁੰਦੀ ਹੈ ਜਾਂ ਨਹੀਂ ਹੁੰਦੀ ਤੂੰ ਮੰਨਦਾ ਨਹੀਂ ਮੰਨਦਾ ਤੇਰੇ ਤੇ ਡਿਪੈਂਡ ਕਰਦੀ ਹੈ ਦਵਾਈ 'ਚ ਕੋਈ ਕਮੀ ਹੋਣੀ ਹੈ ਹਾਂ ਦਿਲ ਕਿਸੇ ਦਾ ਦਿਲ ਨਹੀਂ ਤੋੜਦਾ ਹਿਆ ਉਹਨਾਂ ਕਹੀ ਠਾਏ ਮਾਨਕ ਸਭ ਅਮੋਲਵੇ ਮਾਨਕ ਸਭ ਵੇ ਸਾਰਿਆਂ ਦੇ ਦਿਲ ਮਾਨਕ ਨੇ ਜਿਹੜੇ ਅਮੋਲਵੇ ਨੇ ਇਹ ਜੀਵ ਦੀ ਕੋਈ ਕੀਮਤ ਨਹੀਂ ਹੈ ਇਹ ਕਿਸੇ ਦਾ ਦਿਲ ਨਹੀਂ ਤੋੜਦਾ ਇਹ ਕਿਉਂ ਕਹੀ ਵੀ ਕਿਸੇ ਦਾ ਦਿਲ ਨਹੀਂ ਤੋੜਦਾ ਬਈ ਉਹਨਾਂ ਨੇ ਜਿਨ੍ਹਾਂ ਨੂੰ ਕਹਿਤਾ ਦੀ ਨਾਮ ਨਹੀਂ ਜਪ ਸਕਦੇ ਉਹਨਾਂ ਦੇ ਮਾਰੇ ਥੱਪੜ ਪੁੱਠਾ ਮਾਨਕ ਸਭ ਅਮੋਲ ਤੁਸੀਂ ਕਿ ਮੈਂ ਕਹਿਤਾ ਵੀ ਇਹ ਨਾਮ ਨਹੀਂ ਜਪ ਸਕਦੇ ਤੁਸੀਂ ਕਿ ਮੈਂ ਕਹਿਤਾ ਨਾ ਦਵਾ ਫੜੀ ਪੂਤਰੀ ਹੋ ਸਕਦਾ ਉਹ ਮਾਰੀਏ ਪਿਛਲੀ ਲਿਆ ਕੇ ਥੱਪੜ ਇਸਲਾਮ ਵਾਲੇ ਨੇ ਮਾਰੀ ਇਹ ਗੱਲ ਹਿੰਦੂ ਵਾਲਿਆਂ ਦੇ ਇਸਲਾਮ 'ਚ ਨਹੀਂ ਇਹ ਗੱਲ ਹੈਗੀ ਇਸਲਾਮ 'ਚ ਪਹਿਲਾਂ ਨਹੀਂ ਇਹ ਗੱਲ ਇਹ ਖਿਆਲ ਵੀ ਕੱਲੇ ਫਰੀਦ ਦਾ ਹੀ ਹੈ ਸਾਡੇ ਕੋਲ ਹੋਰ ਕਿਤੋਂ ਇਹ ਡਾਇਰੈਕਟ ਖਿਆਲ ਹੈ ਜਾਂ ਨਹੀਂ ਆਇਆ ਹੋਇਆ ਡਾਇਰੈਕਟ ਖਿਆਲ ਨਹੀਂ ਆਇਆ ਹੋਇਆ ਹਾਂਜੀ